ਰਾਗ ਗੋੜੀ ਗਵਾਰੇ ਰੀ ਮਹੱਲਾ ਪਹਿਲਾ ਚੌਪਦੇ ਦੁਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਭੰਗ ਗੁਰ ਪ੍ਰਸਾਦ ਪਉ ਮੁਝ ਪਾਰਾ ਵੱਡਾ ਤੋਲ ਮਨ ਮਦ ਹੌਲੀ ਬੋਲੇ ਬੋਲ ਸਿਰ ਤਰ ਚਲੀਐ ਸਹੀਐ ਪਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨਾ ਲੰਘਸ ਪਾਰੇ ਭੈ ਭਉ ਰਾਖਿਆ ਭਾਇ ਸਵਾਰੇ ਰਹਾਓ ਭੈ ਤਨ ਅਗਨ ਭਖੈ ਭੈ ਨਾਲੇ ਭੈ ਭਉ ਘੜੀਐ ਸਭ ਸਵਾਰੇ ਭੈ ਬਿਨ ਘਾਰਤ ਕੱਚੁਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਉ ਸਾਹਸ ਸਿਆਣਪ ਪਵੈ ਨਾ ਤਾਉ ਨਾਨਕ ਮਨੁ ਬੋਲਣ ਵਾਉ ਅੰਧਾ ਅਖਰ ਵਾਉ ਦੁਆਉ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕੇਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀ ਜਾਏ ਜੋ ਕੁਝ ਵਰਤਾ ਸਭ ਤੇਰੀ ਰਜਾਏ ਡਰਿਐ ਜੇ ਡਰ ਹੋਵੇ ਹੋਰ ਡਰ ਡਰ ਡੰਨਾ ਮਨ ਕਾ ਸੋਰ ਰਹਾਉ ਨਾ ਜਿਉ ਮਰੈ ਨਾ ਡੂਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੈ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨੈ ਸਾਨ ਪਉ ਖਾਣਾ ਪੀਣਾ ਆਧਾਰ ਵੇਣ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਘਰੇ ਹੋਵੇ ਸੇਖ ਕਹਣਾ ਹੈ ਕਿਛ ਕਹਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਾਵ ਸਰਮ ਸੁਰਤ ਦੇ ਸਸਰ ਪਏ ਕਰਣੀ ਕਾਮਣ ਕਰ ਮਨ ਲਏ ਸਾਹਾ ਸੰਜੋਗ ਵਿਆਹੋ ਵਿਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਹੋਣਾ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧੀ ਕਾ ਖੇਲ ਨੌ ਦਰਵਾਜੇ ਦਸਵੇਂ ਦਵਾਰ ਬੁਝਰੇ ਗਿਆਨੀ ਉਹ ਵਿਚਾਰ ਕਥਤਾ ਭਗਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪਉਣ ਬੁਝਰੇ ਗਿਆਨੀ ਮੂਆ ਹੈ ਕੌਣ ਮੂਈ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਕਾਠੀ ਮਾਹੀ ਪੜ ਪੜ ਪੰਡਿਤ ਬਾਦ ਵਖਾਣਾ ਭੀਤਰ ਹੋਦੀ ਵਸ ਨਾ ਜਾਣਾ ਹਉ ਨਾ ਮੂਆ ਮੇਰੀ ਮੂਈ ਬਲਾਏ ਉਹ ਨਾ ਮੂਆ ਜੋ ਰਹਾ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਾਨੈ ਰਾਉ ਤਾ ਕੈ ਸਦ ਬਲਿਹਾਰੈ ਜਾਓ ਆਪ ਭੁਲਾਏ ਠੌਰ ਨਾ ਠਾਓ ਤੂੰ ਸਮਝਾਵੇ ਮੇਲ ਮਿਲਾਓ ਨਾਮ ਮਿਲੈ ਚੱਲੈ ਮੈਂ ਨਾਲੀ ਬਿਨ ਨਾਵੇ ਬਾਧੀ ਸਭ ਕਾਲੇ ਰਹਾਉ ਖੇਤੀ ਵਣ ਜਿ ਨਾਵੇ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀਵ ਮਹਿ ਝੋਟ ਨਾਮ ਵਿਸਾਰ ਚਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਣ ਰਸ ਕਮਲ ਪਰੀਖ ਸਬਦ ਰਤੇ ਮੀਠੇ ਰਸੀਖ ਹੁਕਮ ਸੰਜੋਗੀ ਗੜ ਦਸ ਦਵਾਰ ਪੰਜ ਵਸੈ ਮਿਲ ਜੂਤੀ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾ ਤੇ ਆਵੇ ਕਹਾ ਉਪਜੈ ਕਹਾ ਜਾਏ ਸਮਾਵੇ ਕਿਉ ਬਾਧਿਓ ਕਿਉ ਮੁਕਤੀ ਪਾਵੇ ਕਿਉ ਅਬਿਨਾਸੀ ਸਾਜ ਸਮਾਵੇ ਨਾਮ ਹਿਰਦੈ ਅੰਮ੍ਰਿਤ ਮੁਖੀ ਨਾਮ ਨਰ ਹਰ ਨਾਮ ਨਰ ਹਰ ਨਿਹ ਕਾਮ ਰਹਾਉ ਸਾਜੇ ਆਵੇ ਸਾਜੇ ਜਾਏ ਮਨ ਤੇ ਉਪਜੈ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਵਿਚਾਰ ਛੁਟੈ ਹਰਿ ਨਾਏ ਤਰਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਜ ਵਿਹਾਗ ਤੱਕ ਹੈ ਆਗਾਸ ਦਹਦ ਸਤਾਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖ ਮਾਟ ਬਿਨ ਵਖਰ ਸੂਨੋ ਕਰ ਹਾਟ ਗੁਰ ਮਿਲ ਖੋਲੇ ਬੱਜਰ ਕਪਾਟ ਸਾਧ ਮਿਲਾਇ ਪੂਰਬ ਸੰਜੋਗ ਸਚ ਰਹਸੇ ਪੂਰੇ ਹਰਿ ਲੋਗ ਮਨ ਤਨ ਦੇ ਲੈ ਸਹਿ ਸੁਭਾਏ ਨਾਨਕ ਤਿਨ ਕਹਿ ਲਾਗੋ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹ ਵਾਹ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਪੜਵਾਓ ਇੰਦਰੀ ਏਕ ਸੁਹਾਉ ਦਿਸ਼ਟ ਵਿਕਾਰੀ ਨਾਹੀ ਪਉ ਭਾਉ ਆਪ ਮਾਰੇ ਤਾ ਪਾਏ ਨਾਉ ਸਬਦ ਮਰੈ ਫਿਰ ਮਰਨ ਨਾ ਹੋਏ ਬਿਨ ਮੂਏ ਕਿਉ ਪੂਰਾ ਹੋਏ ਪਰਪੰਚ ਵਿਆਪ ਰਹਾ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਝ ਚੜਾਉ ਜਾ ਆਵੇ ਵਾਰ ਠਾਕੇ ਮੋਹਿਤ ਦਰਗਾ ਮਾਰ ਸੱਚ ਸਾਲਾਹੀ ਧਨ ਗੁਰਦੁਆਰ ਨਾਨਕ ਦਰ ਕਰੀ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰੇ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਭਵਨ ਬੇਧਿਆ ਆਪ ਮੁਰਾਰੇ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਦਰ ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮੱਜਣ ਨਾਮੇ ਅਦਿਕ ਵਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮੇ ਆਨ ਮਨੋ ਤਉ ਪਰ ਘਰ ਜਾਓ ਕਿਸ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤਿ ਸਹਾਇ ਸਮਾਓ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੈ ਸੋ ਮਰਨ ਦਿਖਾਏ ਮਰਨ ਰਹਣ ਰਸ ਅੰਤਰਿ ਭਾਏ ਗਰਭ ਨਿਵਾਰ ਗਗਨਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਣਾ ਹਰ ਜਪ ਜਾਪ ਰਹਾਣ ਹਰ ਸਰਣਾ ਰਹਾਉ ਸਤਿਗੁਰ ਮਿਲੈ ਤਾ ਦੁਬਦਾ ਭਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਾਸ ਆਗੈ ਸਤਿਗੁਰ ਮਿਲਿਆ ਸਚ ਸੰਜਮ ਸੂਚਾ ਗੁਰ ਕੀ ਪੌੜੀ ਉਚੋ ਉਚਾ ਕਰਮ ਮਿਲੈ ਜਮ ਕਾ ਭਉ ਮੂਚਾ ਗੁਰ ਮਿਲਿਆ ਅੰਕ ਸਮਾਇਆ ਕਰ ਕਿਰਪਾ ਘਰ ਮਹਲ ਦਿਖਾਇਆ ਨਾਨਕ ਹਉ ਮੈਂ ਮਾਰੇ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਾ ਮੇਟੈ ਕੋਏ ਕਿਆ ਜਾਣਾ ਕਿਆ ਆਗੈ ਹੋਏ ਜੋ ਤਿਸ ਪਾਣਾ ਸੋਈ ਹੂਆ ਅਵਰ ਨਾ ਕਰਨਾ ਵਾਲਾ ਦੂਆ ਨਾ ਜਾਣਾ ਕਰਮ ਕੇਵੜ ਤੇਰੀ ਦਾਤੇ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ ਤੂੰ ਏਵਟ ਦਾਤਾ ਦੇਵਨ ਹਾਰ ਤੋੜ ਨਾਹੀ ਤੁਧ ਭਗਤ ਭੰਡਾਰ ਕੀਆ ਗਰਬ ਨਾ ਆਵੈ ਰਾਸੇ ਜੀਉ ਪਿੰਡ ਸਭ ਤੇਰੇ ਪਾਸੇ ਤੂੰ ਮਾਰ ਜੀਵਾਲ ਹੈ ਬਖਸ਼ ਮਿਲਾਏ ਜਿਉ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤਿ ਦੇ ਭਰੋਸਾ ਤੇਰਾ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰ ਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਾਣਾ ਭਗਤ ਸਰਨਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਅਪਿਓ ਪੀ ਆਇਆ ਆਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਹੈ ਸਮਾਨਾ ਪੂਰੇ ਗੁਰ ਕੈ ਸਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੈ ਹਰਿ ਰਾਸੇ ਸਾਜ ਸੁਭਾਏ ਮਿਲੇ ਸਾਬਾਸੇ ਜਾਹੇ ਸਵਾਰੈ ਸਾਜ ਬਿਆਲ ਇਤੁ ਉਤ ਮੁਖ ਬਾਧੇ ਕਾਲ ਅਹਨ ਰਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੈ ਆਕਾਰ ਤੀਨ ਅਵਸਥਾ ਕਹੈ ਵਖਿਆਨ ਤੁਰੀ ਅਵਸਥਾ ਸਤਿਗੁਰ ਤੇ ਹਰਿ ਜਾਨ RAM ਭਗਤ ਗੁਰ ਸੇਵਾ ਤਰਨਾ ਬਾਹੜੀ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਰ ਪਦਾਰਥ ਕਹੈ ਸਭ ਕੋਈ ਸਿਮ੍ਰਿਤ ਸਾਸਤ ਪੰਡਿਤ ਮੁਖ ਸੋਈ ਬੇਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤਿ ਹਰਿ ਪਾਇਆ ਜਾ ਕੈ ਹਿਰਦੈ ਵਸਿਆ ਹਰਿ ਸੋਈ ਗੁਰਮੁਖ ਭਗਤਿ ਪ੍ਰਾਪਤੀ ਹੋਈ ਹਰ ਕੀ ਭਗਤ ਮੁਕਤਿ ਆਨੰਦ ਗੁਰਮਤਿ ਪਾਏ ਪਰਮਾਨੰਦ ਜਿਨ ਪਾਇਆ ਦੇਖ ਦਿਖਾਇਆ ਆਸਾ ਮਾਹਿ ਨਿਰਾਸ 부ਝਾਇਆ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹੋ ਸੰਸਾਰੋ ਲਬ ਲੋਭ ਮੁਝ ਕੂੜ ਕਮਾਵਹਿ ਬਹੁਤ ਉਠਾਵਹਿ ਭਾਰੋ ਤੂੰ ਕਾਇਆ ਮੈਂ ਰੋਲਦੀ ਦੇਖੀ ਜਿਉ ਧਾਰੇ ਉਪਰ ਛਾਰੋ ਸੁਣ ਸੁਣ ਸੇਖਾਂ ਮਾਰੀ ਸੁਕ੍ਰਿਤ ਕੀਤਾ ਰਹਸੀ ਮੇਰੇ ਜੀੜੇ ਬਹੁੜ ਨਾ ਆਵੇ ਵਾਰੀ ਰਹਾ ਹਉ ਤੁਦ ਆਖਾ ਮੇਰੀ ਕਾਇਆ ਤੂੰ ਸੁਣ ਸੇਖਾਂ ਹਮਾਰੀ ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇ ਤਵਾਰੀ ਵੇਲ ਪਰਾਈ ਜੋ ਹੈ ਜੀੜੇ ਕਰਹਿ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿਛੈ ਰਹੀ ਇਹ ਛੁੱਟੜ ਹੋਈ ਹੈ ਨਾਰੀ ਤੂੰ ਕਾਇਆ ਰਹੀਐ ਸੁਭਨੰਤਰ ਤੁਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲੀਆ ਤਾਂ ਮਨ ਭਲਾ ਪਾਇਆ ਹਲਤ ਨਾ ਸੋਭਾ ਪਲਤ ਨਾ ਟੋਈ ਅਹਲਾ ਜਨੂ ਗਵਾਇਆ ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾ ਤਾਜੀ ਤੁਰਕੀ ਸਿਨਾ ਰੂਪਾ ਕੱਪੜ ਕੇਰੇ ਭਾਰਾ ਕਿਸੀ ਨਾਲ ਨਾ ਚੱਲੇ ਨਾਨਕ ਚੜ ਚੜ ਪਏ ਗਵਾਰਾ ਪੂਜਾ ਮੇਵਾ ਮੈਂ ਸਭ ਕਿਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਲ ਦਿਵਾਲੋ ਸਾਰੀ ਭਸ ਮੰਦਰ ਕੀ ਢੇਰੀ ਸੰਚੇ ਸੰਚ ਨਾ ਦੇਈ ਕਿਸਹੀ ਅੰਧ ਜਾਣੈ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਾ ਕੇਰੀ ਸੁਣ ਮੂਰਖ ਮੰਨਿਆ ਜਾਣਾ ਭੋਗ ਤੇ ਸਹਿ ਕਾ ਭਾਣਾ ਰਹਾਉ ਸਾਹੋ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਵਣਜਾਰੇ ਜੀਓ ਪਿੰਡ ਸਭ ਰਾਸ ਤਿਸੈ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉ ਰਾਖੋ ਕਰ ਬਾਰ ਮਨਾ ਮਾਰਹਿ ਲੂਟਹਿ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮਦਲ ਬਿਖਮ ਕਨਾ ਰਹਾਉ ਹੁਸਾਰ ਮੜੋਲੀ ਰਾਖੈ ਦੁਆਰਾ ਪੀਤਰ ਬੈਠੀ ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਵਣੇ ਔਰ ਲੁਟੇਨ ਸੋ ਪੰਜ ਜਨਾ ਢਾਹੇ ਮੜੋਲੀ ਲੂਟਿਆ ਦੇਹੁਰਾ ਸਾਧਨ ਪਕੜੀ ਏਕ ਜਨਾ ਜਮ ਡੰਡਾਗਲ ਸੰਗਲ ਪੜਿਆ ਗਏ ਸੇ ਪੰਜ ਜਨਾ ਕਾਮਣੀ ਲੋੜੈ ਸਿਨਾ ਰੂਪਾ ਮਿੱਤਰ ਲੁੜੇ ਸੁਖਾ ਧਾਤਾ ਨਾਨਕ ਪਾਪ ਕਰੇ ਤਿਨ ਕਾਰਣੇ ਜਾਸੀ ਜਮ ਪੁਰਵਾ ਧਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਦ ਭੀਤਰ ਮੁੰਦਰਾ ਕਾਇਆ ਕੀਜੈ ਖਿੰ ਥਾਤਾ ਪੰਜ ਚੇਲੇ ਵਸ ਕੀਜੈ ਰਾਵਲ ਇਹੋ ਮਨ ਕੀਜੈ ਡੰਡਾਤਾ ਜੋਗ ਜੁਗਤ ਏਵ ਭਾਵ ਵਿਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾ ਵਿਸਤਾ ਰਹਾਉ ਮੂੰਡ ਮੁੰਡਾਇਆ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾ ਤਾ ਤ੍ਰਿਭਵਨ ਤਾਰਨ ਹਾਰ ਸੁਆਮੀ ਏਕ ਨਾ ਚੇਤਸ ਅੰਧਾਤਾ ਕਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਿਸਤਾ ਏਕ ਚਰਣੀ ਜੇ ਚਿਤ ਲਾਵਹਿ ਲਬ ਲੋਭ ਕੀ ਧਾਵਿਸਤਾ ਜਪ ਸਿਮਰੰਜਨ ਰਜਸ ਮਨਾ ਕਾਹੇ ਬੋਲਾ ਜੋਗੀ ਕਵਟ ਕਨਾ ਰਹਾਉ ਕਾਇਆ ਕਮਲੀ ਹੰਸੇ ਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਵਦ ਨਾਨਕ ਨਾਗੀ ਦਾਜੈ ਸ਼ੇਰ ਪਾਛੈ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਦ੍ਰਿੜ ਚਿਤ ਕੀ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਨਾ ਸੰਸਾਰ ਸਮਾਵ ਹੈ ਅਲਖ ਨ ਲਖਣਾ ਜਾਈ ਰੇ ਰਹਾਉ ਸ਼ੱਕਰ ਖੰਡ ਮਾਇਆ ਤਨ ਮੀਠੀ ਹਮ ਤਉ ਭੰਡ ਉਚਾਈ ਰੇ ਰਾਤ ਅਨੇਰੀ ਸੂਝ ਸਨਾਹੀ ਲਜ ਟੂਕ ਸਮੂਸਾ ਭਾਈ ਰੇ ਮਨਮੁਖ ਕਰਹਿ ਤੇਤਾ ਦੁਖ ਲਾਗੈ ਗੁਰਮੁਖ ਮਿਲੈ ਵਡਾਈ ਰੇ ਜੋ ਤਿਨ ਕੀਆ ਸੋਈ ਹੋਵਾ ਕਿਰਤ ਨ ਮੇਟਿਆ ਜਾਈ ਰੇ ਸੁਭਰ ਭਰੇ ਨ ਹੋਵੈ ਊਨੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਖ ਹੋਵੇ ਜੇ ਨਾਨਕ ਤਉ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮਾਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਪਾਏ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖਾਂ ਮਚੀਨੇ ਕੇਤੇ ਬਜ਼ੂ ਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨਾ ਕਰ ਚੋਰੀ ਕਰ ਆਵੈ ਅੱਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ਤਟ ਤੀਰਥਾਂ ਨਵਖਣ ਦੇਖੇ ਹਟ ਪਟਣ ਬਾਜਾਰਾ ਲੈ ਕੇ ਤਕੜੀ ਤੋਲਣ ਲਾਗਾ ਕਾਠੀ ਵਹਿ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਤੇ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰੋ ਪਾਵ ਹੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਦਿਨ ਰਾਤੀ ਗੌੜੀ ਵੈਰਾਗਨ ਮਹੱਲਾ ਪਹਿਲਾ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨੁ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹੇ ਰੇ ਰਹਾ ਅਨਤਾ ਤਾਨ ਤਰਨੀ ਤਰੇ ਅੰਤ ਨਾ ਜਾਇਆ ਜਾਏ ਅੰਤ ਕੋ ਚਾਨ ਜੋ ਗਏ ਸੀ ਆਏ ਅੰਤ ਗਵਾਏ ਆਪਨ ਲੀਆ ਜੇ ਮਿਲੈ ਤਾ ਸਭ ਕੋ ਭਾਗਟ ਹੋਏ ਕਰਮਾ ਉਪਰ ਨਿਬੜੈ ਜੇ ਲੋਚੈ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ ਗੌੜੀ ਬੈਰਾਗਣ ਹੱਲਾ ਪਹਿਲਾ ਹਰਣੀ ਹੋਵਾ ਬਨ ਬਸਾ ਕੰਦ ਮੂਰ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹੁ ਮਿਲੈ ਵਾਰ ਵਾਰ ਕਉ ਜਾਓ ਜੀਓ ਮੈਂ ਬਨਜਾਰ ਨਿਰਾਮ ਕੀ ਤੇਰਾ ਨਾਮ ਵਖਰ ਵਾਪਾਰ ਜੀ ਰਹਾਉ ਕੋਕਲ ਹੋਵਾ ਅੰਬ ਬਸਾ ਸਾਜ ਸਭ ਵਿਚਾਰ ਸਾਜ ਸੁਭਾਏ ਮੇਰਾ ਸਹੁ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੋਵਾ ਜਲ ਬਸਾ ਜੀ ਜੰਤ ਸਭ ਸਾਰੇ ਉਰਵਾਰ ਪਾਰ ਮੇਰਾ ਸਹੁ ਵਸੈ ਹਉ ਮਿਲੋਗੀ ਬਾਪ ਸਾਰੇ ਨਾਗਨ ਹੋਵਾ ਧਰਵਸਾ ਸਬਦ ਵਸੈ ਪਉ ਜਾਏ ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਜੈ ਕਰ ਕੀਰਤਿ ਆਖਿਆ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਾਓ ਜਿਸ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤਨੇ ਜੀ ਜਿਹੜੇ ਸੰਭਾਲੀਆਂ ਦੇਖਾਗਾ ਦੇਵਨ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾ ਤੇ ਕੌਣ ਸੁਮਾਰ ਸੰਬਦੀ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਦੇਹੋ ਸੱਜਣਿਆ ਸੀਸੜਿਆ ਜੋ ਹੋਵੇ ਸਾਹਿਬ ਸਿਉ ਮੇਲ ਕਾਰਿ ਕਰ ਇਹੋ ਪਹੁੰਚਾ ਸੱਦੜੇ ਨਿਤ ਪਵਾਨੇ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨੇ ਗੁਰਾ ਗੌੜੀ ਗੁਆਰੇਰੀ ਮਹੱਲਾ ਤੀਜਾ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਭ ਵਿਦਿਆਪੇ ਆਪੇ ਜਾਣੈ ਹੁਕਮੇ ਮੇਲੇ ਸਬਦ ਪਛਾਣੈ ਸਤਿਗੁਰ ਕਹਿ ਭੈ ਭ੍ਰਮ ਪਉ ਜਾਏ ਭੈ ਰਾਚੈ ਸਚ ਰੰਗ ਸਮਾਏ ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸਬਦ ਸਾਲਾ ਹੈ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸੇ ਬਖਸਹਾਰ ਗੁਰ ਮਿਲਿਆ ਸਭ ਮਤ ਬੁਧ ਹੋਏ ਮਨ ਨਿਰਮਲ ਵਸੈ ਸਚ ਸੋਏ ਸਾਚ ਵਸੈ ਸਾਚੀ ਸਵਕਾਰ ਹੂ ਤੁਮ ਕਰਣੀ ਸਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣਾ ਕੋਏ ਜੀਵੈ ਦਾਤਾ ਦੇਵਨ ਹਾਰੋ ਨਾਨਕ ਹਰਿ ਨਾਮੇ ਲੱਗੈ ਪਿਆਰੋ ਗੌੜੀ ਗਵਾਰੇ ਦੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੈ ਸੀਜੈ ਸੋਏ ਗੁਰ ਤੇ ਸਾਜ ਸਾਜ ਵਿਚਾਰ ਗੁਰ ਤੇ ਪਾਏ ਮੁਖ ਦਵਾਰ ਪੂਰਾ ਭਾਗ ਮਿਲੇ ਗੁਰ ਆਏ ਸਾਚੈ ਸਾਜ ਸਾਜ ਸਮਾਏ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਅਗਨ 부ਝਾਏ ਗੁਰ ਤੇ ਸਾਥ ਵਸੈ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸਬਦ ਮਿਲਾਵਾ ਹੋਏ ਬਾਜ ਗੁਰੂ ਸਭ ਪਰਮ ਪੁਲਾਈ ਬਿਨ ਨਾਵੇ ਬਹੁਤ ਆਦੁ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤਿ ਹੋਈ ਕਿਸਨੋ ਕਹੀਐ ਦਾਤਾ ਇਕ ਸੋਈ ਕਿਰਪਾ ਕਰੇ ਸਭ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਜ ਸਮਾਵਾ ਗੌੜੀ ਗੁਵਾਰੇ ਦੀ ਮਹੱਲਾ ਤੀਜਾ ਸੋ ਥਾਓ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੋ ਚਾਰੇ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੋ ਥਾਏ ਰਹਾਓ ਜਲੋ ਇਹ ਜਿਹਵਾ ਦੂਜੈ ਭਾਏ ਹਰ ਰਸ ਨਾ ਚਾਖੈ ਫੀਕਾ ਆਲਾਇ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਵੇ ਦੁਖਿਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਾਹ ਸੁਭਾਏ ਗੁਰ ਕਿਰਪਾ ਤੇ ਸਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਡਾ ਹੋਏ ਉਂਧੈ ਭਾਂਡਾ ਟਿਕੈ ਨਾ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਪਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇ ਦੀ ਮਹੱਲਾ ਤੀਜਾ ਇਕ ਗਾਵਤ ਰਹੇ ਮਨ ਸਾਧ ਨਾ ਪਾਏ ਹਉਮੈ ਵਿੱਚ ਗਾਵਹਿ ਬਿਰਥਾ ਜਾਏ ਗਾਉਣ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੈ ਮਨ ਤਨ ਰਾਤਾ ਨਾਮ ਸੁਹਾਵੈ ਰਹਾਉ ਇਕ ਗਾਵਹਿ ਇਕ ਭਗਤ ਕਰੇ ਨਾਮ ਨਾ ਪਾਵੈ ਬਿਨ ਅਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰੇ ਆਪਣਾ ਪਿਰ ਰਾਖਿਆ ਸਦਾ ਉਰ ਧਾਰੇ ਭਗਤ ਕਰਹਿ ਮੂਰਖ ਆਪ ਜਣਾਵਹਿ ਨਚ ਨਚ ਟੱਪਹਿ ਬਹੁਤ ਦੁਖ ਪਾਵਹਿ ਨੱਚਿਆ ਟੱਪਿਆ ਭਗਤ ਨਾ ਹੋਏ ਸ਼ਬਦ ਮਰੈ ਭਗਤੀ ਪਾਏ ਜਨ ਸੋਏ ਭਗਤ ਵਛਲ ਭਗਤੀ ਕਰਾਏ ਸੋਏ ਸੱਚੀ ਭਗਤੀ ਵਿੱਚ ਹੋ ਆਪ ਕੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਗੌੜੀ ਗਵਾਰੇ ਦੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਏ ਕੈਸੇ ਹਰਿ ਪਾਏ ਮਨ ਮਰੈ ਦਾਰੂ ਜਾਣੈ ਕੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ ਜਿਸ ਨੂੰ ਬਖਸ਼ੇ ਦੇਵੜ ਆਈ ਗੁਰ ਪ੍ਰਸਾਦ ਹਰਿ ਵਸੈ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਜੀ ਪਾਵੇ ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕ ਸਿਮਾਰ ਵਾਲਨ ਹਾਰਾ ਮਨ ਅਸਾਧ ਸਾਧੈ ਜਿਨ ਕੋਏ ਅਚਾਰ ਚਰੈ ਤਾ ਨਿਰਮਲ ਹੋਏ ਗੁਰੂ ਹੀ ਹੁਮਣ ਲੈ ਸਵਾਰੇ ਹੋਮੈ ਵਿਚੋ ਤਜੇ ਵਿਕਾਰ ਜੋ ਤੁਰ ਰਾਖਿਉਣ ਮੇਲ ਮਿਲਾਏ ਕਦੇ ਨਾ ਵਿਛੜੈ ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਗੌੜੀ ਗੁਵਾਰੇ ਦੀ ਮਹੱਲਾ ਤੀਜਾ ਹਉਮੈ ਵਿੱਚ ਸਭ ਜਗ ਬਉਰਾਨਾ ਦੂਜੈ ਭਾਏ ਪਰਮ ਭੁਲਾਨਾ ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ ਧੰਦਾ ਕਰ ਤਿਆ ਅਣ ਦਿਨ ਵਿਹਾਨਾ ਹਿਰਦੈ RAM ਰਮਹੁ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾ ਗੁਰਮੁਖ ਹਿਰਦੈ ਜਿਨ RAM ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਤਾਵਤ ਵਰਜੇ ਠਾਕ ਰਹਾਏ ਨਾਮ ਨਵ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੈ ਮਨ ਆਏ RAM RAM ਕਰਤਿਆ ਸੁਖ ਸਾਤ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜੀਰ ਨਾਨਕ ਸੇਵ ਸਦਾ ਹਰਿ ਗੁਣੀ ਗਹੀਰ ਗੌੜੀ ਗੁਆਰੇ ਰੀ ਮਹੱਲਾ ਤੀਜਾ ਸੋ ਕਿਉ ਵਿਸਰੈ ਜਿਸ ਕੇ ਜੀ ਪ੍ਰਾਨਾ ਸੋ ਕਿਉ ਵਿਸਰੈ ਸਭ ਮਾਹੇ ਸਮਾਨਾ ਜਿਤ ਸੇਵਿਐ ਦਰਗਾ ਪਾਤੀ ਪਰਵਾਨਾ ਹਰ ਕੇ ਨਾਮ ਬਿਟਹੁ ਬਲ ਜਾਓ ਤੂੰ ਵਿਸਰਹਿ ਤਦ ਹੀ ਮਰ ਜਾਓ ਰਹਾਓ ਤਿਨ ਤੂੰ ਵਿਸਰਹਿ ਜੇ ਤੁਧ ਆਪ ਭੁਲਾਏ ਤਿਨ ਤੂੰ ਵਿਸਰਹਿ ਜੇ ਤੂੰ ਜੈ ਭਾਏ ਮਨੁ ਗਿਆਨੀ ਨੀ ਪਾਏ ਜਿਨ ਇਕ ਮਨ ਤੁਠਾ ਸੇ ਸਤਗੁਰ ਸੇਵਾ ਲਾਏ ਜਿਨ ਇਕ ਮਨ ਤੁਠਾ ਤਿਨ ਹਰਿ ਮਨ ਵਸਾਏ ਗੁਰਮਤੀ ਹਰਿ ਨਾਮ ਸਮਾਏ ਜਿੰਨਾ ਪੋਤੈ ਪੁੰਨ ਸੇ ਗਿਆਨ ਵਿਚਾਰੀ ਜਿੰਨਾ ਪੋਤੈ ਪੁੰਨ ਤਿਨ ਹਉ ਮੈ ਮਾਰੀ ਨਾਨਕ ਜੋ ਨਾਮ ਰਤੇ ਤਿਨ ਕਉ ਬਲਿਹਾਰੀ ਗੌੜੀ ਗਵਾਰੇ ਦੀ ਮਹੱਲਾ ਤੀਜਾ ਤੂੰ ਅਕਥ ਕਿਉ ਕਥਿਆ ਜਾਹੇ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮਤ ਨਾ ਪਾਏ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਦਾ ਗੁਰ ਸ਼ਬਦ ਵਖਾਣੀ ਰਹਾਉ ਜਹ ਸਤਗੁਰ ਤਹ ਸਤ ਸੰਗਤ ਬਣਾਈ ਜਹ ਸਤਗੁਰ ਸਾਜੇ ਹਰ ਗੁਣ ਗਾਈ ਜਹ ਸਤਗੁਰ ਤਹ ਹਉ ਮੈਂ ਸਭ ਜਲਾਈ ਗੁਰਮੁਖ ਸੇਵਾ ਮਹਲੀ ਥਾਉ ਪਾਏ ਗੁਰੂ ਕੇ ਅੰਤਰ ਹਰਿ ਨਾਮ ਵਸਾਏ ਗੁਰਮੁਖ ਭਗਤ ਹਰਿ ਨਾਮ ਸਮਾਏ ਆਪੇ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸਿਉ ਲੱਗੈ ਪਿਆਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਗੌੜੀ ਗੁਆਰੇ ਦੀ ਮਹੱਲਾ ਤੀਜਾ ਏਕ ਸਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈ ਸੰਤਰ ਸਭ ਸਾਹ ਲੰਗਾ ਪਿਨ ਪਿਨ ਵੇਖੈ ਹਰ ਪ੍ਰਭ ਰੰਗਾ ਏਕ ਅਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ ਸਹਜ ਭਵੈ ਪ੍ਰਭ ਸਭ ਨੀ ਥਾਈ ਕਹਾ ਗੋਤ ਪ੍ਰਗਟ ਪ੍ਰਭ ਬਣਤ ਬਣਾਈ ਆਪੇ ਸਤਿਆ ਦੇ ਜਗਾਈ ਤਿਸ ਕੀ ਕੀਮਤ ਕਿਨੈ ਨਾ ਹੋਈ ਕਹਿ ਕਹਿ ਕਥਨ ਕਹੈ ਸਭ ਕੋਈ ਗੁਰ ਸ਼ਬਦ ਸੰਵਾਵੈ ਬੂਝੈ ਹਰਿ ਸੋਈ ਸੁਣ ਸੁਣ ਵੇਖੈ ਸਭ ਮਿਲਾਏ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਰਕ ਨਾਮ ਰਤੇ ਹਰਿ ਨਾਮ ਸਮਾਏ ਕੌੜੀ ਗਵਾਰੇ ਦੀ ਮਹੱਲਾ ਤੀਜਾ ਮਨ ਮੁਖ ਸੂਤਾ ਮਾਇਆ ਮੋਹ ਪਿਆਰੇ ਗੁਰੂ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰੇ ਸਾਜੇ ਜਾਗੈ ਸਵੈ ਨ ਕੋਈ ਪੂਰੇ ਗੁਰ ਤੇ ਬੂਝੈ ਜਨ ਕੋਇ ਰਹਾਉ ਅਸੰਤ ਅਨਾੜੀ ਕਦੇ ਨਾ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਝੈ ਅੰਧ ਅਗਿਆਨੀ ਕਦੇ ਨਾ ਸੀਜੈ ਇਸ ਜੁਗ ਮਹਿ ਰਾਮ ਨਾਮ ਨਿਸਤਾਰਾ ਬਿਰਲਾ ਕੋ ਪਾਏ ਗੁਰ ਸਬਦ ਵਿਚਾਰਾ ਆਪ ਤਰੈ ਸਗਲੇ ਕੋਲ ਉਧਾਰਾ ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕਹਿ ਕਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੌੜੀ ਮਹੱਲਾ ਤੀਜਾ ਗਵਾਰੇ ਨੀ ਸੱਚਾ ਅਮਰ ਸੱਚਾ ਪਾਤਸ਼ਾਹ ਹੋ ਮਾਨੇ ਸਾਚੈ ਰਾਤੇ ਹਰਿ ਪ੍ਰਵਾਹੁ ਸੱਚਾ ਮਹਲ ਸੱਚ ਨਾਮ ਸਮਾਹੋ ਸੁਣ ਮਨ ਮੇਰੇ ਸ਼ਬਦ ਵਿਚਾਰੇ ਰਾਮ ਜਪਹੁ ਭਵਜਲ ਉਤਰਹੁ ਪਾਰੇ ਰਹਾਉ ਪਰਮੇ ਆਵੇ ਪਰਮੇ ਜਾਏ ਇਹੋ ਜਗ ਜਨਮਿਆ ਦੂਜੈ ਭਾਏ ਮਨ ਮੁਖ ਨਾ ਚੇਤਾ ਆਵੇ ਜਾਏ ਆਪ ਬੁਲਾ ਕੇ ਪ੍ਰਭ ਆਪ ਭੁਲਾਇਆ ਇਹ ਜਿਉ ਵਿਡਾਣੀ ਚਾਕਰੀ ਲਾਇਆ ਮਹਾ ਦੁਖ ਖਟੇ ਬਿਰਥਾ ਦਿਨ ਗਵਾਇਆ ਕਿਰਪਾ ਕਰ ਸਤਿਗੁਰੂ ਮਿਲਾਏ ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਜਪੇ ਨਾਉ ਨਾਉ ਨਿਧਿ ਪਾਏ ਗੌੜੀ ਗਵਾਰੇ ਦੀ ਮਹੱਲਾ ਤੀਜਾ ਜਿੰਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਗੁਰ ਸੇਵਾ ਤੇ ਮਨ ਪਦਿਆਏ ਸੇ ਧਨਵੰਤ ਹਰਿ ਨਾਮ ਕਮਾਏ ਪੂਰੇ ਗੁਰ ਤੇ ਸੋਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਕਾਲ ਥਾਏ ਭਾਈ ਰਹਾ ਆਪ ਪਛਾਣੈ ਮਨ ਨਿਰਮਲ ਹੋਏ ਜੀਵਨ ਮੁਕਤ ਹਰਿ ਪਾਵੈ ਸੋਏ ਹਰ ਗੁਣ ਗਾਵੈ ਮਤਿ ਉਤਮ ਹੋਏ ਸਹਜੇ ਸਹਜ ਸਮਾਵੈ ਸੋਏ ਦੂਜੈ ਪਾਏ ਨ ਸੇਵਿਆ ਜਾਏ ਹਉ ਮੈਂ ਮਾਇਆ ਮਹਾ ਬੇਖ ਖਾਏ ਹੋਤੇ ਕੁਟੰਬ ਗ੍ਰਹਿ ਮੋਹਾ ਮਾਏ ਮਨ ਮੁਖ ਅੰਧਾ ਆਵੈ ਜਾਏ ਹਰਿ ਹਰ ਨਾਮ ਦੇਵੈ ਜਨ ਸੋਏ ਅਨਦਿਨ ਭਗਤ ਗੁਰ ਸਬਦੀ ਹੋਏ ਗੁਰਮਤਿ ਵਿਰਲਾ ਬੂਝੈ ਕੋਏ ਨਾਨਕ ਨਾਮ ਸਮਾਵੈ ਸੋਏ ਗੌੜੀ ਗੁਆਰੇ ਰੀ ਮਹੱਲਾ ਤੀਜਾ ਗੁਰ ਸੇਵਾ ਜੁਗ ਚਾਰੇ ਹੋਈ ਪੂਰਾ ਜਨਕਾਰ ਕਮਾਵੈ ਕੋਈ ਅਖੁੱਟ ਨਾਮ ਧਨ ਹਰਿ ਤੋਟ ਨ ਹੋਈ ਐਥੈ ਸਦਾ ਸੁਖ ਦਰਿ ਸੋਭਾ ਹੋਈ ਏ ਮਨ ਮੇਰੇ ਭਰਮ ਨ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਓ ਸਤਿਗੁਰ ਸੇਵਾ ਸੇ ਮਹਾਪੁਰਖ ਸੰਸਾਰੇ ਆਪ ਉਦਰੇ ਕੁਲ ਸਗਨ ਨਿਸਤਾਰੇ ਹਰ ਕਾ ਨਾਮ ਰਖੈ ਉਰ ਧਾਰੇ ਨਾਮ ਰਤੇ ਭਉ ਜਲ ਉਤਰੈ ਪਾਰੇ ਸਤਿਗੁਰ ਸੇਵਾ ਸਦਾ ਮਨਿ ਦਾਸਾ ਹਉ ਮੈਂ ਮਾਰ ਕਮਲ ਪ੍ਰਗਾਸਾ ਅਨਹਦ ਵਾਜੈ ਨਿਜ ਘਰਿ ਵਾਸਾ ਨਾਮ ਰਤੇ ਘਰ ਮਾਹਿ ਉਦਾਸਾ ਸਤਿਗੁਰ ਸੇਵਾ ਹੈ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖਿ ਵਖਾਣੀ ਆਨ ਦਿਨ ਜਪੈ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ ਗੌੜੀ ਗਵਾਰੇ ਦੀ ਮਹੱਲਾ ਤੀਜਾ ਸਤਿਗੁਰ ਮਿਲੈ ਵਡ ਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨੁ ਜੀਵ ਲਾਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਖੈ ਮੀਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਡੀਟਾ ਕਰਮ ਕਾਂਡ ਬਹੁ ਕਰੈ ਆਚਾਰ ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਧਿਉ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪ੍ਰਗਾਸ ਮਹੱਲਾ ਤੀਜਾ ਗੌੜੀ ਬੈਰਾਗਣੇ ਜੈਸੀ ਧਰਤੀ ਉਪਰ ਮੇਗਲਾ ਬਰਸਤ ਹੈ ਕਿਆ ਧਰਤੀ ਮਦੇ ਪਾਣੀ ਨਾਹੀ ਜੈਸੇ ਧਰਤੀ ਮਦੇ ਪਾਣੀ ਪ੍ਰਗਾਸਿਆ ਬਿਨ ਪਗਾ ਵਰਸਤ ਫਿਰਾਹੀ ਬਾਬਾ ਤੂੰ ਐਸੇ ਪਰਮ ਚੁਕਾਹੀ ਜੋ ਕਿਸ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਓ ਇਸਤਰੀ ਪੁਰਖ ਹੋਏ ਕੈ ਕਿਆ ਹੋਏ ਕਰਮ ਕਮਾਹੀ ਨਾ ਨਾਰੂ ਸਦਾ ਹੈ ਤੇਰੇ ਤੁਝੀ ਮਾਹੇ ਸਮਾਹੀ ਇਤਨੇ ਜਨਮ ਭੂਲ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ਜਾ ਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੈ ਸਭ ਸਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨਾ ਆਹੀ ਗੌੜੀ ਵੈਰਾਗਨ ਮਹੱਲਾ ਤੀਜਾ ਸਭ ਜਗ ਕਾਲੈ ਵਸ ਗੈ ਬਾਧਾ ਦੂਜੈ ਭਾਏ ਹਉ ਮੈਂ ਕਰਮ ਕਮਾਵ ਦੇ ਮਨ ਮੁਖ ਮਿਲੈ ਸਜਾਇ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਾ ਲੈ ਛਡਾਏ ਰਹਾਉ ਲਖ 84 ਪਰਮ ਦੇ ਮਨ ਹਠਿਆਵੇ ਜਾਏ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋ ਨੀ ਪਾਏ ਗੁਰਮੁਖ ਆਪ ਪਛਾਣਿਆ ਹਰਿ ਨਾਮ ਵਸਿਆ ਮਨ ਆਏ ਦਿਨ ਭਗਤੀ ਰਤਿਆ ਹਰਿ ਨਾਮੇ ਸੁਖ ਸਮਾਏ ਮਨ ਸਬਦ ਮਰੈ ਪ੍ਰਤੀਤ ਹੋਏ ਹਉ ਮੈਂ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਐ ਹਰਿ ਨਾਮਾ ਭਗਤ ਭੰਡਾਰ ਗੌੜੀ ਬੈਰਾਗਿ ਮਹੱਲਾ ਤੀਜਾ ਪੀੜੈ ਦਿਨ ਚਾਰ ਖੈ ਹਰਿ ਹਰਿ ਲਿਖ ਪਾਇਆ ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵ ਕੜੈ ਗੁਣ ਸੰਭਲੈ ਸਭ ਰਹਿ ਵਾਸ ਪਾਇਆ ਗੁਰਮੁਖ ਸਾਜ ਸਮਾਣੀਆ ਹਰਿ ਹਰ ਮਨ ਭਾਇਆ ਸਬਸਰੈ ਪਈਐ ਪਿਰਵਸੈ ਕਹੋ ਕਿਤ ਬਿਦ ਪਾਈਐ ਆਪ ਨਿਰੰਜਨ ਅਲਖ ਹੈ ਆਪੇ ਮੇਲਾਈਐ ਰਹਾਉ ਆਪੇ ਹੀ ਪ੍ਰਭ ਦੇਹ ਮਤ ਹਰਿ ਨਾਮ ਧਿਆਈਐ ਵਡ ਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈਐ ਹਉ ਮੈਂ ਦੁਦਾ ਬਿਨ ਸਜਾਏ ਸਾਜੇ ਸੋਖ ਸਮਾਈਐ ਸਭ ਆਪੇ ਆਪ ਵਰਦਾ ਆਪੇ ਨਾਇ ਲਾਈਐ ਮਨਮੁਖ ਗਰਬ ਨਾ ਪਾਇਓ ਅਗਿਆਨ ਇਆਣੇ ਸਤਿਗੁਰ ਸੇਵਾ ਨਾ ਕਰਹਿ ਫਿਰ ਫਿਰ ਪਛਤਾਣੇ ਗਰਭ ਜੋਨੀ ਵਾਸ ਪਾਏ ਦੇ ਗਰਭੇ ਗਲ ਜਾਣੇ ਮੇਰੇ ਕਰਤੇ ਵੈ ਭਾਵ ਦਾ ਮਨਮੁਖ ਪਰਮਾਣੇ ਮੇਰਾ ਹਰ ਪ੍ਰਭ ਲੇਖ ਲਿਖਾਇਆ ਧੁਰ ਮਸਤਕ ਪੂਰਾ ਹਰਿ ਹਰਿ ਨਾਮ ਤੇ ਆਇਆ ਭੇਟਿਆ ਗੁਰ ਸੂਰਾ ਮੇਰਾ ਪਿਤਾ ਮਾਤਾ ਹਰਿ ਨਾਮ ਹੈ ਹਰਿ ਬੰਧਪ ਬੀਰਾ ਹਰਿ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗੌੜੀ ਬੈਰਾਗਨਿ ਮਹੱਲਾ ਤੀਜਾ ਸਤਿਗੁਰ ਦੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਸੇਵ ਸ਼ਕਤੀ ਮਿਟਾਇਆ ਚੂਕਾ ਅੰਧਿਆਰਾ ਧੁਰ ਮਸਤਕ ਜਿਨ ਕੋ ਲਿਖਿਆ ਤਿਨ ਹਰਿ ਨਾਮ ਪਿਆਰਾ ਹਰ ਕਿਤ ਬਿਦ ਪਾਇਆ ਸੰਤ ਜਨ ਹੋ ਜਿਸ ਦੇਖ ਹੋ ਜੀਵਾ ਹਰ ਬਿਨ ਤਸਾ ਨਾ ਜੀਵਤੀ ਗੁਰ ਮੇਲਿਓ ਹਰ ਰਸ ਪੀਵਾ ਰਹਾ ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰਿ ਪਾਇਆ ਸੋ ਗੁਰ ਹਮ ਕੀਨੀ ਗੁਣ ਦਾਤਾ ਹਰਿ ਰਾਏ ਹੈ ਹਮ ਆਵਗਣਿਆਰੇ ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ਤੂੰ ਗੁਣ ਦਾਤਾ ਨਿਰਮਲਾ ਹਮ ਅਵਗੁਣਿਆਰੇ ਹਰ ਸਰਣਾਗਤਿ ਰਾਖ ਹੋ ਮੂੜ ਮੁਗਦ ਸਤਾਰੇ ਸਾਧ ਆਨੰਦ ਸਦਾ ਗੁਰਮਤੀ ਹਰ ਕਰਮਨ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੋਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਤੂਰ ਤਿਨ ਜਿਨ ਸਤਿਗੁਰ ਪਾਇਆ ਗੌੜੀ ਗੁਆਰੇ ਦੀ ਮਹੱਲਾ ਚੌਥਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪੰਡਿਤ ਸਾਸ ਸਿਮਰਿਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰਿ ਹਰ ਜਪ ਪੜਿਆ ਨਾ ਜਾਣਾ ਕਿਆ ਗਤਿ RAM ਹਮਾਰੀ ਹਰ ਭਜ ਮਨ ਮੇਰੇ ਤਰ ਭਉਜਲ ਤੂ ਤਾਰੀ ਰਹਾਉ ਸੁਨਿਆਸੀ ਬਿਭੂਤ ਲਾਏ ਦੇਹ ਸਵਾਰੀ ਪਰ ਤ੍ਰਿਆ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰਿ ਹਰਿਆਸ ਤੁਮਾਰੀ ਖੱਤਰੀ ਕਰਮ ਕਰੇ ਸੂਰਤਣ ਭਾਵੈ ਸੂਦ ਵੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰਿ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਾ ਸਮਾਈ ਗੁਰੂ ਨਾਨਕ ਦੇਵ ਵਡਿਆਈ ਮੈਂ ਅੰਧਲੇ ਹਰ ਟੀਕ ਟਿਕਾਈ ਗੌੜੀ ਗਵਾਰੇ ਦੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਪਾਜ ਮਿਲ ਸਾਧੂ ਸੰਗਤ ਜਨ ਕੀ ਤਰ ਭਉਜਲ ਅਕਥ ਕਥਾ ਸੋਨੇ ਹਰ ਕੀ ਗੋਬਿੰਦ ਸਾਧ ਸੰਗਤ ਮੇਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ ਜੋ ਜਨ ਧਿਆਵੈ ਹਰਿ ਹਰਿ ਨਾਮਾ ਤਿਨ ਦਾਸ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਊਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੈ ਮਨ ਚਿਤ ਭਾਵੇ ਜਨ ਪਗ ਰੇਣ ਵਡ ਭਾਗੀ ਪਾਵੇ ਸੰਤ ਜਨਾ ਸਿਉ ਪ੍ਰੀਤ ਬਨ ਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਕੌੜੀ ਗਵਾਰੇ ਦੀ ਮਹੱਲਾ ਚੌਥਾ ਮਾਤਾ ਪ੍ਰੀਤ ਘਰੇ ਪੁਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਭਾਏ ਤੇ ਹਰ ਜਨ ਹਰ ਮੇਲਾ ਹਮ ਪਿਆਰੇ ਜਿਨ ਮਿਲਿਆ ਦੁਖ ਜਾਹੇ ਹਮਾਰੇ ਰਹਾਓ ਜਿਉ ਮਿਲ ਬਛਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾ ਪੇਰ ਘਰ ਆਵੇ ਹਰ ਜਨ ਪ੍ਰੀਤ ਜਾ ਹਰ ਜਸ ਗਾਵੇ ਸਾਰਿੰਗ ਪ੍ਰੀਤ ਬਸੈ ਜਲ ਧਾਰਾ ਨਰਪਦ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ ਗੁਰ ਸਿਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਭਗਤ ਚਾਟੇ ਗੌੜੀ ਗਵਾਰੇ ਰੀ ਮਹੱਲਾ ਚੌਥਾ ਪੀਖਕ ਪ੍ਰੀਤ ਪੀਖ ਪ੍ਰਭ ਪਾਏ ਭੁਖੇ ਪ੍ਰੀਤ ਹੋਵੇ ਅੰਨ ਖਾਏ ਗੁਰ ਸਿਖ ਪ੍ਰੀਤ ਗੁਰ ਮਿਲਿਆ ਖਾਏ ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਚਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੈ ਪਿਆਰੇ ਸਭ ਦੁਖ ਤਿਆਗੈ ਗੁਰ ਸਿਖ ਪ੍ਰੀਤ ਗੁਰੂ ਮੁਖ ਲਾਗੈ ਬਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਿਕਸੈ ਦੇਖੈ ਮਾਏ ਗੁਰ ਸਿਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨਸ ਜਾਏ ਕੂਰਾ ਕਛ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੋੜੀ ਗੁਆਰੇ ਦੀ ਮਹੱਲਾ ਚੌਥਾ ਸਤਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰਿ ਨਾਮ ਤੇ ਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪੀਛੈ ਛੂਟੀ ਕਣੀ ਗੁਰ ਸਿਖ ਹਰਿ ਬੋਲੋ ਮੇਰੇ ਭਾਈ ਹਰਿ ਬੋਲਤ ਸਭ ਪਾਪ ਲਹਿ ਜਾਈ ਰਹਾ ਜਬ ਗੁਰ ਮਿਲਿਆ ਤਬ ਮਨ ਵਸਿਆ ਤਾਬਤ ਪੰਚ ਰਹੇ ਹਰਿ ਧਿਆਇਆ ਅਨ ਦਿਨ ਨਗਰੀ ਹਰ ਗੁਣ ਗਾਇਆ ਸਤਿਗੁਰ ਭਗਤ ਧੂਰਜ ਜੀ ਮੁਖ ਲਾਈ ਤਿਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਾ ਮੁਕੂਜਲ ਭਾਈ ਗੁਰ ਸੇਵਾ ਆਪ ਹਰਿ ਭਾਵੈ ਕ੍ਰਿਸ਼ਨ ਬਲ ਪੱਦਰ ਗੁਰ ਪਗ ਲਗ ਧਿਆਵੈ ਨਾਨਕ ਗੁਰਮੁਖ ਹਰਿਆ ਪਿਤਰਾਵੈ ਕੌੜੀ ਗਵਾਰੇ ਦੀ ਮਹੱਲਾ ਚੌਥਾ ਹਰਿ ਆਪੇ ਜੋਗੀ ਡੰਡਾ ਧਾਰੀ ਹਰਿ ਆਪੇ ਰਵ ਰਹਾ ਬਨਵਾਰੀ ਹਰਿ ਆਪੇ ਤਪ ਤਾਪੈ ਲਾਇ ਤਾਰੀ ਐਸਾ ਮੇਰਾ ਰਾਮ ਰਹਾ ਭਰਪੂਰੇ ਨਿਕਟ ਵਸੈ ਨਾਹੀ ਹਰ ਦੂਰੇ ਰਹਾਉ ਹਰਿ ਆਪੇ ਸਬਦ ਸੁਰਤ ਧੁਨਿ ਆਪੇ ਹਰਿ ਆਪੇ ਵੇਖੈ ਵਿਖਸੈ ਆਪੇ ਹਰਿ ਆਪੇ ਜਪਾਏ ਆਪੇ ਹਰਿ ਜਾਪੇ ਹਰਿ ਆਪੇ ਸਾਰਿ ਅੰਮ੍ਰਿਤ ਧਾਰਾ ਹਰਿ ਅੰਮ੍ਰਿਤ ਆਪ ਪੀ ਆਵਣ ਹਾਰਾ ਹਰਿ ਆਪ ਕਰੇ ਆਪੇ ਨਿਸਤਾਰਾ ਹਰਿ ਆਪੇ ਬੇੜੀ ਤੁਲਹਾ ਤਾਰਾ ਹਰਿ ਆਪੇ ਗੁਰਮਤੀ ਨਿਸਤਾਰਾ ਹਰਿ ਆਪੇ ਨਾਨਕ ਪਾਵੈ ਪਾਰਾ ਗੌੜੀ ਬੈਰਾਗਨ ਮਹੱਲਾ ਚੌਥਾ ਸਾਹੋ ਹਮਾਰਾ ਤੂੰ ਤਣੀ ਜੈਸੀ ਤੂੰ ਰਾਸ ਦੇਹ ਤੈਸੀ ਹਮ ਲੇਹ ਹਰਿ ਨਾਮ ਵਣਜਾ ਰੰਗ ਸਿਓ ਜੇ ਆਪ ਦਇਆਲ ਹੋਏ ਦੇਹ ਹਮ ਵਣਜਾਰੇ ਰਾਮ ਕੇ ਹਰਿ ਵਣਜ ਕਰਾਵੇ ਦੇ ਰਾਸ ਰੇ ਰਹਾਓ ਲਾਹਾ ਭਗਤ ਤਨ ਖਟਿਆ ਹਰ ਸੱਚੇ ਸਾਹ ਮਨ ਭਾਇਆ ਹਰ ਜਪ ਹਰਿ ਵਖਰ ਲਦਿਆ ਜਮ ਜਾਗਾਤੀ ਨੇੜ ਨਾ ਆਇਆ ਹੋਰ ਵਣਜ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖ ਮਾਇਆ ਕੋਈ ਜੀ ਹੈ ਬਣਜ ਹਰਿ ਲਾਇਆ ਫਲ ਤੇਹਾ ਤਿਨ ਪਾਇਆ ਹਰਿ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਉ ਹਰਿ ਸੇਵਿਆ ਫਿਰ ਲੇਖਾ ਮੂਲ ਨਾ ਲਈ ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ ਤਿਉ ਹਰ ਜਨ ਪ੍ਰੀਤ ਹਰਿ ਰਾਖਦਾ ਦੇ ਆਪ ਹਥਾਸਾ ਮੇਰੇ RAM ਮੈਂ ਮੂਰਖ ਹਰਿ ਰਾਖ ਮੇਰੇ ਗੁਸਈਆ ਜਨ ਕੀ ਉਪਮਾ ਤੁਝੈ ਵਡਈਆ ਰਹਾਉ ਮੰਦਰ ਘਰ ਆਨੰਦ ਹਾਰੇ ਹਰ ਜਸ ਮਨ ਭਾਵੈ ਸਭ ਰਸ ਮਿੱਠੇ ਮੁਖ ਲਗਾਇ ਜਾ ਹਰ ਗੁਣ ਗਾਵੈ ਹਰ ਜਨ ਪਰਵਾਰ ਸੁਧਾਰ ਹੈ ਇੱਕ ਹੀ ਕੁਲੀ ਸਭ ਜਗਤ ਛਡਾਵੈ ਜੋ ਕਿਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਇਦਾ ਆਪੇ ਵਰਤਾਈ ਲਾਲਾ ਹਾਰ ਵਿਹਜਿਆ ਕਿਆ ਤਿਸ ਚਤਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਘਾਸੀ ਗੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗਵਾਰੇ ਦੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਕਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀ ਜੈ ਮੇਰੇ RAM ਗੁਰ ਸਤਗੁਰ ਸੇਵਾ ਹਰਿ ਲਾਏ ਹਮ ਕਾਮ ਰਹਾਉ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ ਤਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੈ ਤਿਉ ਹਰ ਜਨ ਹਰ ਹਰ ਬੋਲਤਾ ਹਰਿ ਬੋਲ ਸੁਖ ਪਾਵੈ ਬਿਖ ਸੰਚੈ ਹਟਵਾਣਿਆ ਬਹਿ ਹਾਟ ਕਮਾਏ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਵਟਾਏ ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ ਇਹੋ ਮਾਇਆ ਮੋਹ ਕੁਟੰਬ ਹੈ ਭਾਏ ਦੂਜੈ ਫਾਸ ਗੁਰਮਤੀ ਸੋ ਜੰਤਰੈ ਜੋ ਦਾਸਨ ਦਾਸ ਜਨ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ ਗੌੜੀ ਬੈਰਾਗਨ ਮਹੱਲਾ ਚੌਥਾ ਨਿਤ ਦਿਨ ਸਰਾਧ ਲਾਲਚ ਕਰੇ ਭਰਮੈ ਭਰਮਾਇਆ ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰ ਕੈ ਕੰਮ ਹਰਿ ਲਾਇਆ ਮੇਰੇ RAM ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ ਨਿਤ ਹਰ ਗੁਣ ਗਾਵਾ ਹਰਿ ਨਾਮ ਸਮਾਏ ਰਹਾ ਨਰ ਪ੍ਰਾਣੀ ਚਾਕਰੀ ਕਰੇ ਨਰਪਤਿ ਰਾਜੇ ਅਰਥ ਸਭ ਆਇਆ ਕਹਿ ਬੰਧੈ ਕਹਿ ਡਾਨ ਕਹਿ ਕੈ ਨਰਪਤਿ ਮਰ ਜਾਇਆ ਤਨ ਤਨ ਸੇਵਾ ਸਬਰ ਸਤਿਗੁਰੂ ਕੀ ਜਿਤ ਹਰਿ ਹਰਿ ਨਾਮ ਜਪ ਹਰਿ ਸੁਖ ਪਾਇਆ ਨਿਤ ਸੌਦਾ ਸੁਖ ਕੀਤਾ ਬਹੁ ਭਾਗ ਕਰ ਮਾਇਆ ਕਹਿ ਤਾਈ ਜਾ ਲਾਹਾ ਦੇ ਤਾਂ ਸੁਖ ਮਨੇ ਟੋਟੈ ਮਰ ਜਾਈ ਜੋ ਗੁਣ ਸਾਜੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ ਜੇ ਸਾਰੀ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ ਗੌੜੀ ਰਾਗਨ ਮਹੱਲਾ ਚੌਥਾ ਹਮਰੈ ਮਨ ਚਿਤ ਹਰਿ ਆਸ ਨਿਤ ਕਿਉ ਦੇਖਾ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੈ ਮਨ ਚਿਤ ਹਰਿ ਬਹੁਤ ਪਿਆਰਾ ਹੋ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ ਮੇਰੇ RAM ਹਮ ਪਾਪੀ ਸਰਨ ਪਰੇ ਹਰ ਦੁਆਰੇ ਮਤ ਨਿਰਗੁਣ ਹਮ ਮੇਲਾ ਕਬਹੂ ਆਪਣੀ ਕਿਰਪਾ ਧਾਰੇ ਰਹਾਓ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨਾ ਆਵੇ ਤੂੰ ਗੁਣਵੰਤਾ ਹਰਿ ਹਰ ਦਿਆਲ ਹਰਿ ਆਪੇ ਬਖਸ਼ ਲੈ ਹੈ ਹਰਿ ਭਾਵੈ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰਿ ਨਾਮ ਛਡਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲਾ ਤਬ ਬਿਸਮ ਹੋਏ ਜਾਏ हम जैसे अपराधी अवर कोई राखै जैसे हम सदगुर राख लिए छड़ाए तू गुर पिता तू है गुर माता तू गुर बंधव मेरा सखा सखाय जो हमरी विद होती मेरे सदगुरा साबिद तुम हर जान हो आपे ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋ ਸੰਤਾਪੇ ਗੌੜੀ ਬੈਰਾਗਨ ਮਹੱਲਾ ਚੌਥਾ ਕੰਚਨ ਨਾਰੀ ਮਹਿ ਜਿਉ ਲੁਭਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਲਾਇਆ ਹਰ ਪ੍ਰਭ ਚਿਤ ਨ ਆਵੀ ਕਿਉ ਛੂਟਾ ਮੇਰੇ ਹਰਿ ਰਾਇਆ ਮੇਰੇ RAM ਇਹ ਨੀਚ ਕਰਮ ਹਰਿ ਮੇਰੇ ਗੁਣਵੰਤਾ ਹਰਿ ਹਰ ਦਇਆਲ ਕਰ ਕਿਰਪਾ ਬਖਸ਼ ਆਵਗਣ ਸਭ ਮੇਰੇ ਰਹਾਉ ਕਿਛ ਰੂਪ ਨਹੀਂ ਕਿਛ ਜਾਤ ਨਾਹੀ ਕਿਛ ਢੰਗ ਨਾ ਮੇਰਾ ਕਿਆ ਮੋਹ ਲੈ ਬੋਲਾ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਗੁਰੂ ਉਬਰੇ ਪੁਨ ਸਤਗੁਰ ਕੇਰਾ ਸਭ ਜਿਉ ਪਿੰਡ ਮੁਖ ਨਕ ਦਿਆ ਵਰਤਨ ਕਉ ਪਾਣੀ ਅੰਨ ਖਾਣਾ ਕੱਪੜ ਪਹਿਨਣ ਦਿਆ ਰਸ ਆਣੀ ਭੋਗਾਣੀ ਜਿਨ ਦੀਏ ਸੋ ਚਿਤ ਨ ਆਵੀ ਪਸ਼ੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਾ ਤੂੰ ਅੰਤਰਜਾਮੀ ਹਮ ਜੰਤ ਵਿਚਾਰੇ ਕਿਆ ਕਰਹ ਸਭ ਖੇਲ ਤੋਂ ਸੁਆਮੀ ਜਨ ਨਾਨਕ ਹਾੜ ਵਿਹਜਿਆ ਹਰ ਗੁਲਮ ਗੁਲਾਮੀ ਗੌੜੀ ਬੈਰਾਗਨ ਮਹੱਲਾ ਚੌਥਾ ਜੋ ਜਨਨੀ ਸੋਜਣ ਪਾਲਤੀ ਰਾਖੈ ਨਦਰ ਮਝਾਰੇ ਅੰਤਰ ਬਾਹਰ ਮੁਖ ਦੇ ਰਾਸ ਖਿਨ ਖਿਨ ਪੋਚਾਰੀ ਤਿਉ ਸਤਗੁਰ ਗੁਰ ਸਿਖ ਰਾਖਤਾ ਹਰ ਪ੍ਰੀਤ ਪਿਆਰੇ ਮੇਰੇ RAM ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ ਤਨ ਤਨ ਗੁਰੂ ਗੁਰ ਸਾਧ ਗੁਰ ਪਾਧਾ ਜਿਨੇ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾਉ ਜੈਸੀ ਗਗਨ ਫਿਰੰਤੀ ਊਟਤੀ ਕਪਰੇ ਬਾਗੇ ਵਾਲੀ ਉਹ ਰਾਖਾ ਜੀਤ ਪੀਛੈ ਵਿੱਚ ਬਚਰੇ ਨਿਤ ਹਿਰਦਾ ਸਾਰ ਸੰਭਾਲੀ ਤਿਉ ਸਤਗੁਰ ਸਿੱਖ ਪ੍ਰੀਤ ਹਰਿ ਹਰਿ ਕੀ ਗੁਰ ਸਿੱਖ ਰਖੈ ਜੀਏ ਨਾਲੀ ਜੈਸੇ ਕਾਤੀ 30 32 ਸੈ ਵਿੱਚ ਰਾਖੈ ਰਸਨਾ ਮਾਸ ਰਤ ਕੇਰੀ ਕੋਈ ਜਾਣਉ ਮਾਸ ਕਾਤੀ ਕਹਿ ਕਿਛ ਹਾਥ ਹੈ ਸਭ ਵਸਗਤ ਹੈ ਹਰ ਕੇਰੀ ਤਿਉ ਸੰਤ ਜਨਾ ਕੀ ਨਰ ਨਿੰਦਾ ਕਰੈ ਹਰ ਰਾਖੈ ਪੈ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੀ ਕਹਿ ਕਿਛ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਫ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਰਿ ਨਾਮ ਮਨ ਚਿਤ ਨਿਤ ਧਿਆਵੋ ਜਨ ਨਾਨਕ ਜੋ ਅੰਤੀ ਅਵਸਰ ਲੈ ਛਡਾਇਆ ਗੌੜੀ ਰਾਗਨ ਮਹੱਲਾ ਚੌਥਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਧਾ ਬਿਨਸ ਜਾਏ ਹਰ ਪਰਮ ਪਦ ਲਹੀਐ ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੈ ਹਉ ਖਿਨ ਖਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉ ਮਿਲੈ ਰਹਾਉ ਕਰ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰ ਪੂਰਾ ਇਛ ਪੁਨੀ ਜਨ ਕੇਰੀਆ ਲੈ ਸਤਿਗੁਰ ਧੂਰਾ ਹਰ ਭਗਤ ਦਿਲ ਡਾਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਐ ਟੋਟਾ ਮੂਲ ਨ ਆਵਹੀ ਹਰ ਲਾਭ ਨਿਤ ਦ੍ਰਿੜੀਐ ਜਿਸ ਕੋ ਹਿਰਦੈ ਵਿਗਾਸ ਹੈ ਭਾਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਧਰੈ ਹਰ ਗੁਣ ਗਾਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆਲ ਦਇਆ ਪ੍ਰਭ ਕੀਨੀ ਮੇਰਾ ਮਨ ਤਨ ਮੁਖ ਹਰਿ ਬੋਲੀ ਗੁਰਮੁਖ ਰੰਗ ਭਇਆ ਅਤ ਗੂੜਾ ਹਰ ਰੰਗ ਪੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਉ ਗੋਲੀ ਜਬ ਹਮ ਹਰ ਸੇਤੀ ਮਨ ਮਾਨਿਆ ਕਰ ਦੀਨੋ ਜਗਤ ਸਭ ਗੋਲ ਅਮੋਲੀ ਰਹਾਓ ਕਰਹੁ ਵਿਵੇਕ ਸੰਤ ਜਨ ਭਾਈ ਖੋਜ ਹਿਰਦਾ ਦੇਖ ਢੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖਾ ਤੋਲੀ ਹਰ ਹਰ ਪ੍ਰਗਟ ਗਿਓ ਗੁਰ ਪੂਰੈ ਸਿਰ ਵੇਚਿਓ ਗੁਰ ਪੈ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵਡ ਪੁਰਖ ਵਡੋਲੀ ਜਨ ਨਾਨਕ ਆਨ ਦਿਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ ਵੇਚੋਲੀ ਗੌੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸੁਆਮੀ ਜਗਦੀਸ਼ਰ ਪੁਰਖ ਵਿਧਾਤੇ ਜਿਤ ਮਾਰਗ ਤੁਮ ਪ੍ਰੇਰਹੁ ਸੁਆਮੀ ਤਿਤ ਮਾਰਗ ਹਮ ਜਾਤੇ RAM ਮੇਰਾ ਮਨ ਹਰ ਸੇਤੀ ਰਾਤੇ ਸਤ ਸੰਗਤ ਮਿਲ RAM ਰਸ ਪਾਇਆ ਹਰਿ ਰਾਮੈ ਨਾਮ ਸਮਾਤੇ ਰਹਾਉ ਹਰਿ ਹਰਿ ਨਾਮ ਹਰਿ ਹਰਿ ਜਗ ਆਵਖਦ ਹਰਿ ਹਰਿ ਨਾਮ ਹਰਿ ਸਾਤੇ ਤਿਨ ਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤ RAM ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰ ਨਾਤੇ ਦੁਰਮਤ ਮਹਿਲ ਗਈ ਸਭ ਤਿਨ ਕੀ ਜੋ RAM ਨਾਮ ਰੰਗ ਰਾਤੇ RAM ਤੁਮ ਆਪੇ ਆਪੇ ਆਪ ਪ੍ਰਭ ਠਾਕੁਰ ਤੁਮ ਜੀਵੜ ਅਵਰ ਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵੈ ਹਰ ਜਪਿਐ ਹਰ ਕਿਰਪਾ ਤੇ ਗੌੜੀ ਪੂਰਬੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਸਤਿਗੁਰ ਬਚਨ ਦੀਓ ਅਤ ਨਿਰਮਲ ਜਬ ਹਰਿ ਹਰਿ ਹਰ ਮਨ ਮਾਚੇ RAM ਮੇਰਾ ਮਨ ਤਨ ਭੇਦ ਲਿਓ ਹਰਿ ਸਾਚੇ ਜੇ ਕਾਲ ਕਹਿ ਮੁਖ ਜਗਤ ਸਭ ਗ੍ਰਸਿਆ ਗੁਰ ਸਤਗੁਰ ਕਹਿ ਬਚਨ ਹਰਿ ਹਮ ਬਾਚੇ ਰਹਾ ਜਿਨ ਕੋ ਪ੍ਰੀਤ ਨਾਈ ਹਰ ਸੇਤੀ ਤੇ ਸਾਗਤ ਮੂੜ ਨਰ ਕਾਚੇ ਤਿਨ ਕੋ ਜਨਮ ਮਰਨ ਅਤ ਭਾਰੀ ਵਿਚ ਵਿਸਟਾ ਮਰ ਮਰ ਪਾਚੇ ਤੁਮ ਦਇਆਲ ਸਰਨ ਪਾਲਕ ਮੋਕੋ ਦੀਜੈ ਦਾਨ ਹਰਿ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸਾਹ ਵੱਡੇ ਪ੍ਰਭ ਸੁਆਮੀ ਹਾਮਣ ਜਾ ਰਹੇ ਹੈ ਤਾਚੇ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦਇਆਲ ਸਰਬ ਦੁਖ ਪੰਜਨ ਇਕ ਬਿਨੋ ਸੁਨਹੁ ਦੇ ਕਾਨੇ ਜਿਸ ਤੇ ਤੂੰ ਹਰਿ ਜਾਣੇ ਸੁਆਮੀ ਸੋ ਸਤਿਗੁਰ ਮੇਲ ਮੇਰਾ ਪ੍ਰਾਨੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਮਾਨੇ ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ ਗੁਰ ਸਤਿਗੁਰ ਕੈ ਬਚਨ ਹਰਿ ਹਮ ਜਾਣੇ ਰਹਾਓ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕ ਆਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮੈਂ ਸਤਗੁਰ ਮੀਠ ਰਸ ਗਾਨੇ ਜਿਨ ਕੋ ਗੁਰ ਸਤਗੁਰ ਨੀ ਭੇਟਿਆ ਤੇ ਸਾਗਤ ਮੂਰ دیਵਾਨੇ ਤਿਨ ਕੇ ਕਰਮਹੀਨ ਤੁਰ ਪਾਏ ਦੇਖ ਦੀਪਕ ਮੋਹਿ ਪਚਾਨੇ ਜਿਨ ਕੋ ਤੁਮ ਦਇਆ ਕਰ ਮੇ ਲਹੋ ਤੇ ਹਰਿ ਹਰਿ ਸੇਵ ਲਗਾਨੇ ਜਨ ਨਾਨਕ ਹਰਿ ਹਰਿ ਹਰਿ ਜਪ ਪ੍ਰਗਟੇ ਮਤ ਗੁਰਮਤਿ ਨਾਮ ਸਮਾਨੇ ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿਥੈ ਹਰ ਪਉ ਨਸੀਐ ਹਰਿ ਆਪੇ ਬਖਸ ਲੈ ਪ੍ਰਭ ਸਾਚਾ ਹਰਿ ਆਪ ਛਡਾਏ ਛੁਟਿਐ ਮੇਰੇ ਮਨ ਜਪ ਹਰ ਹਰ ਹਰ ਮਨ ਜਪਿਐ ਸਤਿਗੁਰ ਕੀ ਸਰਨਾਈ ਭਜ ਪਾਓ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟਿਐ ਰਹਾਉ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ ਜਿਸ ਸੇਵਿਆ ਨਿਜ ਕਰ ਵਸੀਐ ਗੁਰਮੁਖ ਜਾਇ ਲਹਾਉ ਕਰ ਆਪਣਾ ਘਸ ਚੰਦਨ ਹਰ ਜਸ ਘਸੀਐ ਮੇਰੇ ਮਨ ਹਰਿ ਹਰਿ ਹਰਿ ਹਰਿ ਹਰ ਜਸੂ ਤੂੰ ਲੈ ਲਾਹਾ ਹਰ ਮਨ ਹਸੀਐ ਹਰਿ ਹਰਿ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਸ ਚਖੀਐ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਖਤ ਨਾਰ ਜਮ ਕੁਟਿਐ ਤੇ ਸਾਖਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਪਿਟਿਐ ਮੇਰੇ ਮਨ ਸੇਵਹੁ ਅਲਖ ਨਿਰੰਜਨ ਨਾਰ ਹਰੀ ਜਿਤ ਸੇਵਿਆ ਲੇਖਾ ਛੁਟਿਆ ਜਨ ਨਾਨਕ ਹਰਿ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਘਟਿਆ ਗੌੜੀ ਪੂਰਬੀ ਮਹੱਲਾ ਚੌਥਾ ਹਮਰੇ ਪ੍ਰਾਨ ਵਸਗਤ ਪ੍ਰਭ ਤੂੰ ਰਹਿ ਮੇਰਾ ਜਿਉ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ ਦਿਖਾਵੋ ਮੇਰਾ ਮਨ ਤਨ ਲੋਚ ਕਨੇਰੀ RAM ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਓ ਜੋ ਹਮਰੈ ਮਨ ਚਿਤ ਹੈ ਸੁਆਮੀ ਸਾਬਿਦ ਤੁਮ ਹਰ ਜਾਨੋ ਮੇਰੀ ਅਣਦਿਨ ਨਾਮ ਜਪੀ ਸੁਭ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤਿਗੁਰ ਦਾਤਾ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅਣਦਿਨ ਹੰਦ ਪਿਆ ਵਡ ਭਾਗੀ ਸਭ ਆਸ ਪੁਜੀ ਜਨ ਕੇਰੀ ਜਗੰਨਾਥ ਜਗਦੀਸ਼ਰ ਕਰਤੇ ਸਭ ਵਾਸਗਤ ਹੈ ਹਰ ਕੇਰੀ ਜਨ ਨਾਨਕ ਸਰਣਾਗਤਿ ਆਏ ਹਰਿ ਰਾਖਾ ਪੈਜ ਜਨ ਕੇਰੀ ਗੌੜੀ ਪੂਰਬੀ ਮਹੱਲਾ ਚੌਥਾ ਇਹੋ ਮਨੁਆ ਖਿਨ ਨਾਟਿਕੈ ਬਹੁ ਰੰਗੀ ਦਹ ਦਹ ਦਿਸ ਚਲ ਚਲ ਹਾਡੇ ਗੁਰ ਪੂਰਾ ਪਾਇਆ ਵਡਪਾਗੀ ਹਰ ਮੰਤਰ ਦੀਆ ਮਨ ਠਾਡੇ RAM ਹਮ ਸਤਗੁਰ ਲਾਲੇ ਕਾਂਢੇ ਰਹਾਉ ਹਮ ਰਹਿ ਮਸਤਕ ਦਾਤ ਗਾਨਾ ਹਮ ਕਰਜ ਗੁਰੂ ਬਹੁ ਸਾਢੇ ਪਾਰ ਪੁਕਾਰ ਪੁਨ ਬਹੁ ਕੀਆ ਭਉ ਦੁੱਤਰ ਤਾਰ ਪਰਾਢੇ ਜਿਨ ਕਉ ਪ੍ਰੀਤ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ਜਿਉ ਪਾਣੀ ਕਾਗਦ ਬਿਨਸ ਜਾਤ ਹੈ ਤਿਉ ਮਨ ਮੂ ਗਰਬ ਗਲਾਡੇ ਹਮ ਜਾਣਿਆ ਕਛੂ ਨਾ ਜਾਣਹਾ ਆਗੈ ਜਿਉ ਹਰ ਰਾਖੈ ਤਿਉ ਠਾਡੇ ਹਮ ਪੂਰ ਚੂਕੁਰ ਗੁਰ ਕਿਰਪਾ ਤਾਰਹੁ ਜਨ ਨਾਨਕ ਕੁਤਰੇ ਕਾਢੇ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਨ ਸਾਧੂ ਖੰਡਲ ਖੰਡਾਏ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਖਤ ਹਰ ਦਾ ਸਾਧ ਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁਖ ਭਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇ ਸਰਬ ਸੋ ਖੰਡ ਬ੍ਰਹਮੰਡ ਆਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰਿ ਨਾਮੇ ਹੀ ਸੁਖ ਮੰਡਾ ਹੈ ਗੌੜੀ ਪੂਰਬੀ ਮਹੱਲਾ ਚੌਥਾ ਇਸ ਗੜ ਮਹਿ ਹਰਿ ਰਾਮ ਰਾਏ ਹੈ ਕਿ ਸਾਧਨਾ ਪਾਵੈ ਤੀਠਾ ਹਰ ਦੀਨ ਦਇਆਲ ਅਨੁਗ੍ਰਹ ਕੀਆ ਹਰ ਗੁਰ ਸਬਦੀ ਚਖ ਡੀਠਾ ਰਾਮ ਹਰ ਕੀਰਤਨ ਗੁਰ ਮੀਠਾ ਰਹਾ ਹਰ ਅਗਮ ਗੋਚਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਵਸੀਠਾ ਜਿਨ ਗੁਰ ਵਚਨ ਸੁਖਾਨੇ ਹੀ ਰਹਿ ਤਿਨ ਆਗੈ ਆਣ ਪ੍ਰੀਠਾ ਮਨ ਮੁਖ ਹੀ ਅਤ ਕਠੋਰ ਹੈ ਤਿਨ ਅੰਤਰ ਕਾਰ ਕਰੀਠਾ ਬੇਸੀਰ ਕਉ ਬਹੁ ਦੂਤ ਪੀ ਆਈਐ ਵਿਖ ਨਿਕਸੈ ਫੋਲ ਫੁਲੀਠਾ ਹਰ ਪ੍ਰਭਿਆਨ ਮਿਲਾਵੋ ਗੁਰ ਸਾਧੂ ਕਸ ਕਰਲ ਸਬਦ ਮੁਗਲੀਠਾ ਜਨ ਨਾਰਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂਆ ਮੀਠਾ ਗੌੜੀ ਪੂਰਵੀ ਮਹੱਲਾ ਚੌਥਾ ਹਾਰੇ ਹਾਰੇ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਆਗੇ ਸਤਿਗੁਰ ਦਾਤਾ ਨਾਮ ਦਿੜਾਇਆ ਮੁਖ ਮਸਤਿਕ ਭਾਗ ਸੁਭਾਗੇ ਰਾਮ ਗੁਰਮਤਿ ਹਰ ਲਿਵ ਲਾਗੇ ਰਹਾਓ ਕਟ ਕਟ ਰਮਈਆ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਨ ਤਨ ਦੇਵੋ ਕਾਟ ਗੁਰੂ ਕਉ ਮੇਰਾ ਭ੍ਰਮ ਪਾਓ ਗੁਰ ਬਚਨੀ ਭਾਗੇ ਅੰਧਿਆਰਾ ਦੀਪ ਗਿਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸਿ ਘਰ ਵਸਤ ਲਹੀ ਮਨ ਜਾਗੇ ਸਾਗਤ ਬਧਿਕ ਮਾਇਆ ਤਾਰੀ ਤਿਨ ਜਮ ਜੋਹਣ ਲਾਗੇ ਉਨ ਸਤਗੁਰ ਆਗਿਆ ਸੀਸ ਨਾ ਬੇਚਿਆ ਕੋਏ ਆਵਹਿ ਜਾਹੇ ਅਭਾਗੇ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸਰਣ ਪ੍ਰਭੂ ਹਰ ਮਾਗੇ ਜਨ ਨਾਨਕ ਕੀ ਲਜ ਪਾਤ ਗੁਰੂ ਹੈ ਸਿਰ ਵੇਚਿਓ ਸਤਿਗੁਰ ਆਗੇ ਗੌੜੀ ਪੂਰਬੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਾਤੇ ਗੁਰ ਮਿਲਿਆ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਤਨ ਧਨ ਗੁਰੂ ਹਰਿ ਰਾਇਆ RAM ਗੁਰ ਕੈ ਬਚਨ ਹਰਿ ਪਾਇਆ ਰਹਾਉ ਮੇਰਾ ਹੀਰਾ ਪ੍ਰੀਤ RAM ਰਾਏ ਕੀ ਗੁਰ ਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਿਗੁਰ ਆਗੈ ਜਿਨ ਵਿਛੜਿਆ ਹਰ ਗਲ ਲਾਇਆ ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਾਜ ਆਨੰਦ ਪਿਆ ਮਨ ਮੋਰੈ ਗੁਰ ਆਗੈ ਆਪ ਵਿਚਾਇਆ ਹਮ ਅਪਰਾਧ ਪਾਪ ਬੋ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਨਾਗਤਿ ਆਏ ਹਰ ਰਾਖੋ ਲਾਜ ਹਰਿ ਭਾਇਆ ਗੌੜੀ ਪੂਰਵੀ ਮਹੱਲਾ ਚੌਥਾ ਗੁਰਮਤਿ ਬਾਜੈ ਸਬਦਾਂ ਨਾਹਦ ਗੁਰਮਤਿ ਮਨਵਾ ਗਾਵੈ ਵੱਡ ਭਾਗੀ ਗੁਰ ਦਰਸ਼ਨ ਪਾਇਆ ਤਨ ਤਨ ਗੁਰੂ ਲਿਵ ਲਾਵੈ ਹਰ ਲਿਵ ਲਾਵੈ ਰਹਾਉ ਹਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੈ ਹਮ ਮਲ ਮਲ ਧੋਵਾ ਪਾਪ ਗੁਰੂ ਕੇ ਜੋ ਹਰਿ ਹਰ ਕਥਾ ਸੁਣਾਵੈ ਹਿਰਦੈ ਗੁਰਮਤਿ ਰਾਮ ਰਸਾਇਣ ਜਿਹਵਾ ਹਰ ਗੁਣ ਗਾਵੈ ਮਨ ਰਸ ਕੇ ਰਸ ਕੇ ਹਰ ਰਸ ਆਖਾਨੇ ਫਿਰ ਬਹੁ ਨ ਭੂਖ ਲਗਾਵੈ ਕੋਈ ਕਰੈ ਉਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੈ ਜਨ ਨਾਨਕ ਕਉ ਹਰ ਕਿਰਪਾ ਧਾਰੀ ਮਤ ਗੁਰਮਤਿ ਨਾਮ ਦ੍ਰਿੜਾਵੈ ਰਾਗ ਗੌੜੀ ਮਾਜ ਮਹੱਲਾ ਚੌਥਾ ਗੁਰਮੁਖ ਜਿੰਦੂ ਜਬ ਨਾਮ ਕਰਮਾ ਮਤ ਮਾਤਾ ਮਤ ਜੀਓ ਨਾਮ ਮੁਖਿ ਰਾਮਾ ਸੰਤੋਖ ਪਿਤਾ ਕਾਰੇ ਗੁਰਪੁਰਖ ਅਜਨਮਾ ਵਡ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ ਗੁਰ ਹਰਿ ਰੰਗ ਰਤੜਾ ਸਦਾ ਨਿਰਵਾਣੀ ਜੀਓ ਵਡ ਭਾਗੀ ਮਿਲ ਸੂਰ ਸੁਜਾਣੀ ਜੀਓ ਮੇਰਾ ਮਨ ਤਨ ਹਰਿ ਰੰਗ ਭਿੰਨਾ ਆਪ ਹੋ ਸੰਤ ਹੋ ਮੇਰਾ ਨਾਮ ਜਪਾਹਾ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਓ ਮਿਲ ਪੂਰਵ ਲਿਖੇੜੇ ਤੁਰ ਕਰਮਾ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋਹ ਕਿਆੜਾ ਸ਼ਬਦ ਮੁਖ ਪਾਇਆ ਹਰਿ ਅੰਮ੍ਰਿਤ ਉਠੜਾ ਮਿਲਿਆ ਹਰਿ ਰਾਇਆ ਜੀਓ ਜਨ ਨਾਨਕ ਪ੍ਰੇਮ ਰਤਨਾ ਗੌੜੀ ਮਾਝ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਆ ਜੀਓ ਮਿਲ ਸੰਤ ਜਣਾ ਰੰਗ ਮਾਣ ਰਲਿਆ ਜੀਓ ਗੁਰ ਦੀਪ ਗਿਆਨ ਸਦਾ ਮਨ ਬਲਿਆ ਜੀਓ ਹਰ ਟੁੱਠਾ ਢੋਲ ਢੋਲ ਮਿਲਿਆ ਜੀਓ ਮੇਰਾ ਮਨ ਤਨ ਪ੍ਰੇਮ ਲਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਿਗੁਰ ਵੇਚੋਲੇ ਜੀਓ ਮਨ ਦੇਵਾ ਸੰਤਾ ਮੇਰਾ ਪ੍ਰਮੇਲੇ ਜੀਓ ਹਰ ਵਿਟੜ ਹੋ ਸਦਾ ਕੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚਿੰਦੜਾ ਫਲ ਪਾਇਆ ਮੇਰੇ ਗੋਵਿੰਦਾ ਗੁਰ ਪੂਰਾ ਵੇਖ ਵਿਗਸ ਜੀਓ ਹਰਿ ਨਾਮ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨ ਆਨੰਦਨ ਅੰਦਰ ਰਹਾਸ ਜੀਓ ਹਰ ਪਾਇੜਾ ਵਡ ਭਾਗੀ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨ ਹਸ ਜੀਓ ਹਰਿ ਆਪ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ਇਕ ਖਾਵਹਿ ਬਖਸ ਤੋਟ ਨ ਆਵੈ ਇਕ ਨਾ ਫੱਕਾ ਪਾਇਆ ਜੀਉ ਇਕ ਰਾਜੇ ਤਖਤ ਬਹਿ ਨਿਤ ਸੁਖੀਏ ਇਕ ਨਾ ਭਿਖ ਮੰਗਾਇਆ ਜੀਉ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਤੇ ਆਇਆ ਜੀਉ ਗੌੜੀ ਮਾਜ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗ ਰਤਾ ਮਨ ਮਾਹੀ ਜੀਉ ਹਰ ਰੰਗ ਨਾਲ ਨਾ ਲਖਿਐ ਮੇਰੇ ਗੋਵਿੰਦਾ ਗੁਰ ਪੂਰਾ ਅਲਖ ਲਖਾਈ ਜੀਓ ਹਰਿ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ ਸਭ ਦਾਲਤ ਦੁਖ ਲੈ ਜਾਈ ਜੀਓ ਹਰਿ ਪਦ ਊਤਮ ਪਾਇਆ ਮੇਰੇ ਗੋਵਿੰਦਾ ਵਡ ਭਾਗੀ ਨਾਮ ਸਮਾਹੀ ਜੀਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨ ਹਰ ਪ੍ਰਭ ਡਿਠਰਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਪੈਰਾ ਗਿਆ ਮੇਰੇ ਗੋਵਿੰਦਾ ਹਰ ਬਾਝੋ ਧਨ ਕੁਮ ਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰਿ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੋਖ ਵਿਹਾਣੀ ਰਹਿਣੀ ਜੀਓ ਮੈਂ ਮੇਲਾ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਇਆ ਜੀਓ ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹੁ ਹਰ ਲਾਇਆ ਜੀਓ ਹਰਿ ਰਾਇਆ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜੀਵਾਇਆ ਜੀਓ ਮੇਰਾ ਮਨ ਤਨ ਆਸਾ ਪੂਰੀਆ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਾਧਾਈਆ ਜੀਉ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹੋ ਤੁਧ ਸਦ ਸਦਵਾਰੀ ਜੀਉ ਮੇਰਾ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਹਰ ਪੂੰਜੀ ਰਾਖ ਹਮਾਰੀ ਜੀਉ ਸਤਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰਹਿ ਵਾਰੀ ਜੀਉ ਹਰ ਨਾਮ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਰਣ ਤੁਮਾਰੀ ਜੀਓ ਗੌੜੀ ਮਾਧ ਮਹੱਲਾ ਚੌਥਾ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਨ ਉਪਾਇ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਭ ਕੜ ਭੋਗਦਾ ਮੇਰੇ ਗੋਵਿੰਦਾ ਆਪੇ ਰਸਿਆ ਭੋਗੀ ਜੀਓ ਹਰ ਸੁਜਾਨ ਨਾ ਭੁੱਲੀ ਮੇਰੇ ਗੋਵਿੰਦਾ ਆਪੇ ਸਤਿਗੁਰ ਜੋਗੀ ਜੀਓ ਆਪੇ ਜਗਤੋ ਪਾਇਦਾ ਮੇਰੇ ਗੋਵਿੰਦਾ ਹਰਿ ਆਪ ਖੇਲੈ ਬਹੁ ਰੰਗੀ ਜੀਉ ਇਕ ਨਾ ਭੋਗ ਭੋਗ ਆਇਦਾ ਮੇਰੇ ਗੋਵਿੰਦਾ ਇਕ ਨਗਨ ਫਿਰਹਿ ਨੰਗ ਨੰਗੀ ਜੀਉ ਆਪੇ ਜਗਤੋ ਪਾਇਦਾ ਮੇਰੇ ਗੋਵਿੰਦਾ ਹਰ ਦਾਨ ਦੇਵੈ ਸਭ ਮੰਗੀ ਜੀਉ ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਉ ਹਰਿ ਆਪੇ ਭਗਤ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨ ਪੂਰੀ ਜੀਉ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਵ ਰਹਾ ਨਹੀਂ ਦੂਰੀ ਦੀਉ ਹਰਿ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰਿ ਆਪ ਰਹਾ ਭਰਪੂਰੀ ਦੀਉ ਹਰਿ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪ ਹਧੂਰੀ ਦੀਉ ਹਰਿ ਅੰਤਰ ਵਾਜਾ ਪਉਣ ਹੈ ਮੇਰੇ ਗੋਵਿੰਦਾ ਹਰਿ ਆਪ ਵਜਾਏ ਤਿਉ ਵਾਜਾ ਜੀਉ ਹਰਿ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰ ਪ੍ਰਭ ਗਾਜਾ ਜੀਉ ਆਪੇ ਸਰਨ ਭਵਾਇ ਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖ ਲਾਜਾ ਜੀਓ ਵਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜੀਓ ਗੌੜੀ ਮਾਜ ਮਹੱਲਾ ਚੌਥਾ ਮੈਂ ਹਰਿ ਨਾਮੈ ਹਰ ਬ੍ਰਹ ਲਗਾਈ ਜੀਓ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਓ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ ਮੇਰਾ ਨਾਮ ਸਕਾਰ ਭਾਈ ਜੀਓ ਗੁਣ ਗਾਹੋ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ ਜਬ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ ਹਰਿ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਫਿਰ ਬਹੁੜ ਨਾ ਭਵਜਲ ਫੇਰੇ ਜੀਓ ਕਿਉ ਹਰ ਪ੍ਰਭ ਵੇਖਾ ਮੇਰਾ ਮਨ ਤਨ ਚਾਉ ਜੀਓ ਹਰ ਮੇਲੋ ਸੰਤ ਜੀਓ ਮਨ ਲੱਗਾ ਭਾਉ ਜੀਓ ਗੁਰ ਸਬਦੀ ਪਾਈਐ ਹਰ ਪ੍ਰੀਤਮ ਰਾਵ ਜੀਓ ਵਡ ਭਾਗੀ ਜਬ ਨਾਉ ਜੀਓ ਮੇਰਾ ਮਨ ਤਨ ਵੱਡੜੀ ਗੋਵਿੰਦ ਪ੍ਰਭ ਆਸਾ ਜੀਓ ਹਰ ਮੇਲੋ ਸੰਤ ਜੀਓ ਗੋਵਿੰਦ ਪ੍ਰਭ ਪਾਸਾ ਜੀਓ ਸਤਿਗੁਰ ਮਤਿ ਨਾਮ ਸਦਾ ਪ੍ਰਗਾਸਾ ਜੀਓ ਜਨ ਨਾਨਕ ਅੜੀ ਮਨ ਆਸਾ ਜੀਓ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾ ਜੀਵਾ ਜੀਓ ਮਨ ਅੰਦਰ ਅੰਮ੍ਰਿਤ ਗੁਰਮਤਿ ਹਰ ਲੀਵਾ ਜੀਓ ਮਨ ਹਰਿ ਰੰਗ ਰਤੜਾ ਹਰਿ ਰਸ ਸਦਾ ਪੀਵਾ ਜੀਓ ਹਰਿ ਪਾਇੜਾ ਮਨ ਜੀਵਾ ਜੀਓ ਮੇਰਾ ਮਨ ਤਨ ਪ੍ਰੇਮ ਲੱਗਾ ਹਰਿ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰਿ ਪੁਰਖ ਸੁਜਾਨ ਜੀਓ ਗੁਰ ਮੇਲੇ ਸੰਤ ਹਰਿ ਸੁਗਣ ਸੁਜਾਨ ਜੀਓ ਹਉ ਨਾਮ ਮਿਟਹੁ ਕੁਰਬਾਨ ਜੀਓ ਹਉ ਹਰਿ ਹਰ ਸੱਜਣ ਹਰ ਮੀਤ ਦਸਾਈ ਜੀਓ ਹਰ ਦਸੋ ਸੰਤ ਹੋ ਜੀ ਹਰ ਖੋਜ ਪਵਾਈ ਜੀਓ ਸਤਿਗੁਰ ਤੁਠੜਾ ਦਸੇ ਹਰਿ ਪਾਈ ਜੀਓ ਹਰ ਨਾਮੇ ਨਾਮ ਸਮਾਈ ਜੀਓ ਮੈਂ ਵੇਦਨ ਪ੍ਰੇਮ ਹਰਿ ਬਿਰਹੁ ਲਗਾਈ ਜੀਓ ਗੁਰ ਸਰਦਾ ਪੂਰੇ ਅੰਮ੍ਰਿਤ ਮੁਖ ਪਾਈ ਜੀਓ ਹਰ ਹੋ ਹੋ ਦਇਆਲ ਹਰਿ ਨਾਮ ਧਿਆਈ ਜੀਓ ਜਨ ਨਾਨਕ ਹਰ ਰਸ ਪਾਈ ਜੀਓ ਮਹੱਲਾ ਪੰਜਵਾ ਰਾ ਗੌੜੀ ਗਵਾਰੇ ਦੀ ਚੌਕ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਨ ਵਿਦ ਕੁਸਲ ਹੋਤ ਮੇਰੇ ਭਾਈ ਕਿਉ ਪਾਈਐ ਹਰਿ ਨਾਮ ਸਹਾਈ ਰਹਾਓ ਉਸਲਣਾ ਗ੍ਰਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਘੋੜੇ ਦੇ ਵਿਗਾਸਾ ਲਸ਼ਕਰ ਜੋੜੇ ਨੇ ਖਵਾਸਾ ਗਲ ਜੇਵੜੀ ਖਾਉਮੈ ਕੇ ਫਾਸਾ ਰਾਜ ਕੁਮਾਵੈ ਦਾਹ ਦਿਸ ਸਾਰੀ ਮਾੜਾ ਰੰਗ ਭੋਗ ਬਹੁ ਨਾਰੀ ਜਿਉ ਨਰਪਤਿ ਸੁਖਨਾ ਪੇਖਾਰੀ ਏਕ ਕੁਸਲ ਮੋਕ ਕਉ ਸਤਿਗੁਰੂ ਬਤਾਇਆ ਹਰ ਜੋਗੀ ਕਰੇ ਸੋ ਹਰ ਕਿਆ ਭਗਤਾ ਪਾਇਆ ਜਨ ਨਾਨਕ ਹਉਮੈ ਮਾਰ ਸਮਾਇਆ ਏਨ ਵਿਦ ਕੁਸਰ ਹੋਤ ਮੇਰੇ ਪਾਈ ਕਿਉ ਪਾਈਐ ਹਰਿ ਰਾਮ ਸਹਾਈ ਰਹਾਉ ਦੂਜਾ ਗੌੜੀ ਗੁਆਰੇ ਰੀ ਮਹੱਲਾ ਪੰਜਵਾ ਕਿਉ ਪ੍ਰਮਿਐ ਪ੍ਰਮ ਕਿਸ ਕਾ ਹੋਈ ਜਾ ਜਲਥਲ ਮਹਿਲ ਰਵਿਆ ਸੋਜੀ ਗੁਰਮੁਖ ਉਬਰੇ ਮਨਮੁਖ ਪਦ ਕੋਈ ਜਿਸ ਰਾਖੈ ਆਪ ਰਾਮ ਦਇਆਰਾ ਤਿਸ ਨਹੀਂ ਦੂਜਾ ਕੋ ਪਹੁੰਚਨ ਹਾਰਾ ਰਹਾਉ ਸਭ ਵੈ ਵਰਤੈ ਏਕ ਅਨੰਤਾ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਉਹ ਸਭ ਕੇ ਜਾਣੈ ਜੋ ਵਰਤੰਤਾ ਮਨ ਮੁਖ ਮੋਏ ਜਿਨ ਦੂਜੀ ਪਿਆਸਾ ਬੋ ਜੋਨੀ ਭਵੈ ਤੁਰ ਕਿਰਤ ਲਿਖਿਆ ਸਾ ਜੈਸਾ ਬੀਜੈ ਤੈਸਾ ਖਾਸਾ ਦੇਖ ਦਰਸ ਮਨ ਭਇਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕ ਕੀ ਹਰਿ ਪੂਰਨ ਆਸਾ ਗੌੜੀ ਗੁਆਰੇ ਦੀ ਮਹੱਲਾ ਪੰਜਵਾ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰਿਆ ਤਰੰਕਾਰ ਇਹ ਦੇਹ ਸੰਜਰੀਆ ਆਉ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾ ਕਰਿ ਉਪਾਇਆ ਲਖ 84 ਜੂਨ ਪਰਮਾਇਆ ਸਾਧ ਸੰਗ ਭਇਓ ਜਨਮ ਪ੍ਰਾਪਤੀ ਕਰ ਸੇਵਾ ਭਜ ਹਰਿ ਹਰਿ ਗੁਰਮਤਿ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰਹਿ ਦਰਗਾ ਪ੍ਰਮਾਨ ਜੋ ਕਿਛ ਹੋਵਾ ਸੋ ਤੁਜ ਤੇ ਹੋਵੇ ਅਵਰਨਾ ਦੂਜਾ ਕਰਨਾ ਜੋਗ ਤਾ ਮਿਲਿਐ ਜਾ ਲੈ ਹਿਮਲਾਏ ਕਹੋ ਨਾਨਕ ਹਰਿ ਹਰਿ ਗੁਣ ਗਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਕਰਮ ਭੂਮ ਮੈਂ ਬੋਹ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵਹਿ ਮਿਟੈ ਜਮ ਤਰਾਸ ਨਿਤ ਗਾਵਹਿ ਹਰਿ ਹਰਿ ਗੁਣ ਜਾਸ ਹਰਿ ਹਰਿ ਨਾਮ ਅੰਤਰੂਰ ਧਾਰੇ ਬਿਰ ਕਾਰਜ ਲਿਓ ਸਵਾਰੇ ਰਹਾਉ ਆਪਣੇ ਪ੍ਰਭ ਸਿਉ ਹੋ ਸਾਵਧਾਨ ਤਾਂ ਤੂੰ ਦਰਗਾਹ ਪਾਵਹਿ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਤਨ ਆਕੀ ਚਰਨੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨ ਵਿਛੜਾ ਸਭ ਕੈ ਸਾਥ ਉਪਾਵ ਛੋੜੇ ਗਉ ਤਿਸ ਕੀ ਓਟ ਨਿਮਖ ਮਾਹੇ ਹੋਵੇ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾ ਭਉ ਆਪ ਹਰੀ ਹਰਿ ਨਾਮ ਨਾਨਕ ਜਪ ਜਾਪ